ਦੋਹਰਾ ਰੰਗਰਾਰੀ ਰੰਗਰੋ ਬਸੈ ਕੰਚਨ ਸਿੰਘ ਸੋ ਨਾਮ ਸਾਹਿਬ ਦੇਈ ਤੇ ਰਹੈ ਜਾਇ ਸਤਾਵੈ ਕਾਮ ਚਉਪਈ ਤਾਹੇ ਜਾਰਨੀ ਨਾਥ ਵਿਚਾਰਿਓ ਏਕ ਦਿਵਸ ਇਹ ਪਾਂਤ ਉਚਾਰਿਓ ਦੇ ਛੋਰ ਪਰਦੇਸ ਸਦੈ ਹੋ ਅਦਿਕ ਕਮਾਇ ਤਮੈ ਧਨ ਲਿਆਇ ਹੋ ਜਾਤ ਭਇਓ ਐਸੇ ਬਜ ਕਹਿਓ ਲਾਗ ਧਾਮ ਕੋਨੇ ਸੋ ਰਹਿਓ ਸਾਹਿਬ ਦੇ ਤਵ ਜਾਰ ਬੁਲਾਇਓ ਕਾਮ ਭੋਗ ਤੇ ਸਾਥ ਕਮਾਇਓ ਗ੍ਰਹਿ ਕੋ ਨਾ ਸੋ ਪਤਿ ਨਿਹਾਰਿਓ ਇਹ ਚੰਚਲਾ ਚਿਤ ਵਿਚਾਰਿਓ ਲਪਟ ਲਪਟ ਲਪਟਿਆ ਸੰਸੋ ਜਾਵੇ ਕੂਕ ਕੂਕ ਇਹ ਭਾਂਤਿ ਸੁਣਾਵੇ ਜੋ ਪਤਿ ਹੋਤ ਆਜ ਕਰ ਮਾਹੀ ਕਿਉ ਹੇਰਤ ਤੈ ਮਮ ਪਰਛਾਹੀ ਪ੍ਰੀਤਮ ਨਹੀਂ ਆਜ ਹਿਆ ਮੇਰੋ ਅਭੀ ਸੀਸ ਫੋਰ ਤੋ ਤੇਰੋ ਦੋਹਰਾ ਹਾਤਿ ਰਤ ਤਾਸੋ ਮਾਨ ਕੈ ਦੀਨੋ ਜਾਰ ਉਠਾਏ ਆਪ ਅਧਿਕ ਪੀਟਤ ਪਈ ਹਿਰਦੈ ਸੋਕ ਉਪਜਾਏ ਚਉਪਈ ਮੇਰੋ ਆਜ ਧਰਮ ਇਨ ਖੋਇਓ ਪ੍ਰਾਨਨਾਥ ਗ੍ਰਹਿ ਮਾਜ ਨਾ ਹੋਇਓ ਅਬ ਹੋ ਟੂਟ ਮਹਲ ਤੇ ਪਰ ਹੋ ਨਾ ਧਰਮ ਮਾਰ ਕਟਾਰੀ ਮਾਰ ਕਹਿ ਦੋ ਅੰਗ ਅਗਨ ਮੈਂ ਜਾਰੋ ਕਹਿ ਦੋ ਪੀਏ ਪੈ ਜਾਏ ਪੁਕਾਰੋ ਜੋਰਾ ਵਰੀ ਜਾਰ ਭਜ ਗਇਓ ਮੋਰੋ ਧਰਮ ਲੋਭ ਸਭ ਭਇਓ ਦੋਰਾ ਯੋ ਕਹਿ ਕਹਿ ਮੁਖ ਤੇ ਬਚਨ ਜਮ ਧਰ ਲਈ ਉਠਾਏ ਉਧਰ ਵਿਖੇ ਮਾਰਨ ਲਗੀ ਨਿਜ ਪਤ ਕੋ ਦਿਖਰਾਏ ਚੌਪਈ ਐਸੇ ਨਿਰਖ ਤਮਨ ਪਤ ਧਇਓ ਜਾਮ ਧਰ ਛੀਨ ਹਾਥ ਤੇ ਲਇਓ ਪ੍ਰਥਮ ਘਾਏ ਤੁਮ ਹਮੈ ਪ੍ਰਹਾਰੋ ਤਾ ਪਾਛੇ ਆਪਣੇ ਉਰ ਮਾਰੋ ਤੇਰੋ ਧਰਮ ਲੋਪ ਨਹਿ ਭਇਓ ਜੋਰਾ ਵਰੀ ਜਾਰ ਭਜ ਗਇਓ ਦਸ ਸਿਰ ਬਲ ਸੋ ਸੀ ਹਰ ਲੀਨੀ ਸ੍ਰੀ ਰਗੁਨਾਥ ਤਿਆਗ ਨਹਿ ਦੀਨੀ ਦੋਰਾ ਸੁਨ ਅਵਲਾ ਮੈਂ ਆਪਣੇ ਕਰਤ ਹੀ ਮੈਂ ਰੋਸ ਜਾਰ ਜੋਰ ਭਜ ਭਜ ਗਇਓ ਤੇਰੋ ਕਛੂ ਨਾ ਦੋਸ ਇਹ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਿਤ੍ਰੇ ਭੂਪ ਮੰਤਰੀ ਸੰਵਾਦੇ 171 ਚਰਿਤ੍ਰ ਸਮਾਪਤ ਮਸਤ ਸੁਭ ਮਸਤੇ ਅਪਜੂ ਚੌਪਈ ਐਂਡੇਰਾ ਇੱਕ ਭਾਟ ਪਣੀਜੈ ਗੀਤ ਕਲਾ ਤੇ ਤ੍ਰਿਆ ਕਹੀਜੈ ਬੀਰਮ ਦੇ ਤਿਨ ਵੀਰ ਨੇ ਹਾਰਿਓ ਤਵੈ ਚਿਤ ਤੇ ਭਾਟ ਵਿਸਾਰਿਓ ਜਾਰ ਬਾਜ ਦੋਹਰਾ ਬਾਂਧ ਖਾੜ ਤਰ ਨਿਜ ਪਤੈ ਹਮਸੋ ਭੂ ਕਮਾਏ ਤਉ ਮੈਂ ਜਾਨੋ ਸਾਚ ਤੂ ਹੀ ਤੂ ਹਮਾਰੀ ਆਏ ਚਉਪਈ ਐਂਡੇ ਰਾਏ ਏਕ ਦਿਨ ਆਇਓ ਦੁਖਤ ਨਾਰ ਹੋਏ ਬਚਨ ਸੁਨਾਇਓ ਤੁਮ ਕੋ ਰੋਗ ਨਾਥ ਇਕ ਭਾਰੋ ਤਾਤੇ ਖੀਜਤ ਚਿਤ ਹਮਾਰੋ ਦੋਰਾ ਏਕ ਬੈਦ ਮੈਂ ਤਬ ਨਿਮਿਤ ਰਾਖਿਓ ਤਾਮ ਬੁਲਾਏ ਤਾਤੇ ਤੁਰਤ ਕਰਾਈਐ ਆਪਨ ਇਲਾਜ ਬਨਾਏ ਚਉਪਈ ਐਂਡੇ ਰਾਏ ਤਬੈ ਯੋਕੈ ਓ ਵੀਰਮ ਦੇਵ ਬੋਲ ਕਰ ਲਇਓ ਯਾ ਗਦ ਕੋ ਗਧਾ ਕਿਆ ਕਰੀਐ ਜਾਤੇ ਰੋਗ ਬਡੋ ਪਰ ਹਰੀਐ ਬੈ ਤਵੈ ਯੋ ਬਚਨੋ ਚਾਰੇ ਬਡੋ ਰੋਗੇ ਭਇਓ ਤਿਹਾਰੇ ਯਾ ਕੋ ਜੰਤਰ ਮੰਤਰ ਨਹਿ ਕੋਈ ਏਕ ਤੰਤਰ ਹੋਵੈ ਤੋ ਹੋਈ ਮਦਰਾ ਅਦਿਕ ਆਪ ਲੈ ਪੀਜੈ ਔਰ ਆਪਣੀ ਤੀ ਕਹ ਦੀਜੈ ਖਾਟ ਤਰੇ ਬਾਂਧੇ ਤੁਮ ਰਹੋ ਮੁਕਤੇ ਪਰੇ ਕਵਿਤਨ ਕਹੋ ਏਕ ਵੀਰ ਇਕ ਠੌਰ ਬੁਲਾਇ ਹੋ ਇਸੀ ਖਾਟ ਉਪਰ ਬੈਠੈ ਹੋ ਮਲ ਜੁਦ ਤਵ ਤ੍ਰੀ ਤਨ ਕਰ ਹੈ ਤੋ ਤਵ ਰੋਗ ਬਡੋ ਪਰਿਹਾਰ ਹੈ ਮੂੜ ਬਾਤ ਏ ਕਛੂ ਨਾ ਜਾਣੀ ਦੇ ਅਰੋਗ ਸਰੋਗ ਪਛਾਨੀ ਆ ਮੰਗਾਏ ਮੱਧੈ ਤਪਿਓ ਜਾਰ ਸਹਿ ਤਵ ਲਾਗੋ ਦਿਓ ਨਿਜ ਕਰਮੈ ਤੀ ਜਾਰ ਪਿਵਾਇਓ ਬਾਪ ਆਉਂਦੋ ਤਰ ਖਾੜ ਬੰਧਾਇਓ ਆਖੈ ਦੂ ਮੂੰਦ ਕਰ ਲਈ ਜਾਰ ਤ੍ਰਿਆ ਆਰੂੜਤ ਭਈ ਪਾਠ ਪਰਿਓ ਤਰਕ ਵਿਤੋ ਚਾਰੈ ਭੇਦ ਭੇਦ ਕਛੂ ਨਾ ਵਿਚਾਰੈ ਵਹਿ ਤੰਤਰ ਜੋ ਵੈਦ ਬਨਾਇਓ ਤਾਂ ਤੇ ਦੇਵ ਹਮਾਰੇ ਆਇਓ ਭੋਗ ਜਾਰ ਅਬਲਾ ਸੋ ਕੀਓ ਪਾਂਤ ਪਾਂਤ ਤਾ ਕੋ ਸੁਖ ਦਿਓ ਉਛਲ ਉਛਲ ਰਤਿ ਅਧਿਕ ਕਮਾਈ ਮੂਰਖ ਭਾਟ ਬਾਤ ਨਹਿ ਪਾਈ ਦੋਰਾ ਉਤਰ ਖਾਟ ਤੇ ਖੋਲ ਦ੍ਰਿਗ ਦਿਓ ਨ ਕੀਨੋ ਸੋਗ ਭਾਟ ਪਛਾਨਿਓ ਸਾਚ ਜੀ ਅਬ ਮੈਂ ਭਇਓ ਅਰੋਗ ਬਾਂਧ ਖਾਟ ਤਰ ਪਾਟ ਕੋ ਤਾਂ ਕਰਤੇ ਮਦ ਪੀ ਰਾਤੀ ਮਾਨੀ 3400 ਭੇਦ ਨਾ ਪਾਇਓ ਪੀਯ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 172ਵੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਰਾਏ ਨਿਰੰਜਨ ਚੋਪਰੋ ਜਾ ਕੀ ਤ੍ਰਿਆ ਅਨੂਪ ਲੋਕ ਸਕਲ ਨਿਰਖੈ ਤਿਸੈ ਰਾਧਿਕੋ ਜਾਨ ਸਰੂਪ ਸਹਰ ਬਸੈ ਬਹਲੋਲਪੁਰ ਜਾ ਕੋ ਰੂਪ ਅਮੋਲ ਸੂਰਾ ਸਗਲ ਸਰਾਹੀ ਨਾਮ ਖਾਨ ਬਹਲੋਲ ਜਬ ਸੰਗੀਤ ਕਲਾ ਤ੍ਰਿਐ ਗਇਓ ਬਹਲੋਲ ਨਿਆਰੇ ਤਬ ਹੀ ਸਭੀ ਚਿਤ ਤੇ ਦਈ ਪਠਾਨੀ ਡਾਰੇ ਬਨਜ ਕਲਾ ਬਾਲਾ ਹੁਤੀ ਲੀਨੀ ਨਿਕਟ ਬੁਲਾਏ ਅਮਿਤ ਦਰਵਤਾ ਤਾ ਕੋ ਦਿਓ ਵਾ ਪ੍ਰਤਿ ਦਈ ਪਠਾਏ ਚਉਬਈ ਬਨਜ ਕਲਾ ਚਲ ਕੈ ਤਿਤ ਆਈ ਜਹਾ ਕਲਾ ਸੰਗੀਤ ਸੁਹਾਈ ਜਵੈ ਖਾਨ ਕੀ ਉਪਮਾ ਕਰੀ ਏ ਸੁਨ ਬਾਤ ਨਾਰ ਬਾ ਢਰੀ ਇਨ ਬਾਤਨ ਅਵਲਾ ਉਰਧਾਈ ਹੈ ਬਾਤ ਪੀ ਸੰਤ ਸੁਹਾਈ ਮੈਂ ਇੱਕ ਬਾਗ ਬਨਾਇਓ ਭਲੋ ਮੋਹਿ ਲੈ ਸੰਗ ਤਹਾਂ ਤੁਮ ਚੱਲੋ ਅਬ ਲੋ ਮੈਂ ਹੂੰ ਨਹਿ ਗਈ ਪੈਂਡ ਅਪੈਂਡ ਨਾ ਪਾਵਤ ਪਈ ਰਾਵਸਤ ਕਹੋ ਮੁਖ ਮੈਂ ਨਾ ਦਿਖਾਇਓ ਪੀ ਬਿਨ ਕਛੂ ਨਾ ਮੋ ਕਹ ਪਾਇਓ ਪਤ ਤਿਹ ਕਹੋ ਤਹਾਂ ਤੁਮ ਜਈਓ ਯਾ ਕਹੋ ਬਾਗ ਦੇਖ ਫਿਰ ਆਈਓ ਬੀਤੀ ਰਹਿਣ ਪ੍ਰਾਤ ਜਾ ਪਈ ਤਸੀ ਖਾਨ ਕੇ ਘਰ ਮੈਂ ਗਈ ਤਾਹੀ ਬਾਗ ਨਿਰੰਜਨ ਗਇਓ ਪਾਵਨ ਤਹਾਂ ਨਾਰ ਨੈ ਭਇਓ ਖੋਜ ਤੇ ਅਦਿਕ ਤਹਾਂ ਤ੍ਰਿਏ ਪਾਈ ਜਾਂ ਹਵੇਲੀ ਖਾਨ ਬਨਾਈ ਦੋਰਾ ਤ੍ਰਿਏ ਨਿਕਸੀ ਤੇ ਖਾਨ ਸੋ ਆਤਹੀ ਭੂਗ ਕਮਾਏ ਬਦਨ ਲਾਗ ਪਤ ਹੀ ਗਇਓ ਸੰਕਰ ਹੀ ਮੁਖ ਨਿਆਏ ਚਉਪਈ ਜਾਵੀ ਦ੍ਰਿਸ਼ਟ ਨਿਰੰਜਨ ਧਰੀ ਵਰਜ ਕਲਾ ਕੀ ਨਿੰਦਿਆ ਕਰੀ ਮੋਹਿ ਕਹਿ ਸੰਗ ਨਾ ਮੋਰੇ ਭਈ ਪੈਣ ਚੂ ਪਰ ਘਰ ਮੈਂ ਗਈ ਮੋਹ ਕੋ ਪਗਰ ਪਠਾਨਨ ਲੀਨੋ ਕਾਮ ਕੇਲ ਬਹੁ ਮੋਹ ਸੋ ਕੀਨੋ ਤਬ ਬਲ ਚਲੈ ਤੋ ਯਾ ਕੋ ਮਾਰੋ ਨਹਿ ਕਾਜੀ ਪੈ ਜਾਏ ਪੁਕਾਰੋ ਯਾ ਮੈਂ ਚੂਕ ਨ ਤੇਰੀ ਪਈ ਪੈੜ ਚੂਕ ਪਰ ਘਰ ਮੈਂ ਗਈ ਪੈ ਠਾਨਨ ਤੋ ਕੋ ਗਹਿ ਲੀਨੋ ਕਾਮ ਭੋਗ ਤੋਰੇ ਸੰਗ ਕੀਨੋ ਪਲੋ ਪਇਓ ਤੂੰ ਘਰ ਫਿਰ ਆਈ ਪਕਰ ਤੁਰਕਨੀ ਕਰ ਨਹਿ ਲਈ ਜੋ ਕੋ ਧਾਮ ਮਲੇਛਨ ਆਵੇ ਧਰਮ ਸਹਿਤ ਫਿਰ ਜਾਣ ਨਾ ਪਾਵੇ ਤੂੰ ਪਾਤੀ ਮਾਥ ਨਾ ਆਪਣੋ ਤੁਨੋ ਮੇਰੀ ਸਕਲ ਬ੍ਰਿਥਾ ਕਾ ਸੁਨੋ ਸਕਲ ਕਥਾ ਮੈਂ ਤੁਮੈ ਸੁਨਾਉ ਤਾਤੇ ਤੁਮਰੋ ਭ੍ਰਮੈ ਮਿਟਾਉ ਜਬ ਮੈਂ ਪੂਲ ਧਾਮ ਤੇ ਗਈ ਤਬੈ ਪਖਰ ਤੁਰਕਨ ਮੋਹਿ ਲਈ ਤਬ ਮੈਂ 300 ਸੋ ਐ ਸੋ ਚਾਰੋ ਤੁਮੈ ਨ ਸੂਜਿਤ ਨਾਥ ਮਾਰੋ ਐਸੇ ਕਹੈ ਹੋਏ ਤੂੰ ਤੁਰਕਨੀ ਮੋ ਕੋ ਲਗੇ ਲੋਗ ਮਿਲ ਘੁਰਕਨੀ ਕਹਿ ਤੂੰ ਹੋਏ ਹਮਾਰੀ ਨਾਰੀ ਨਾ ਤਰ ਦੇਤ ਠੌਰ ਤੋਹਿ ਮਾਰੀ ਅੜਿਲ ਤਬ ਮੈਂ ਤਾਸੋ ਤ੍ਰਿਤ ਭਾਂਤ ਐਸੋ ਕੀਓ ਨਿਜ ਭਗਤੇ ਨਖ ਸਾਥ ਕਾਢ ਸਰੋਨਤ ਦਇਓ ਪ੍ਰਥਮ ਆਲਿੰਗਨ ਖਾਨ ਸਾਥ ਹਸ ਮੈਂ ਕਰਿਓ ਹੋ ਬੋਰੋ ਮੁਖਤੇ ਬਚਨ ਤਾਏ ਮੈਂ ਉਚਰਿਓ ਰਾਤ ਆਈ ਹੈ ਮੋਹੇ ਸੋ ਮੈਂ ਗ੍ਰਹਿ ਜਾਤ ਹੂੰ ਤੁਮ ਐਸਾਦ ਬਹਲੋਲ ਨ ਭੋਗ ਕਮਾ ਸੰਗ ਮਨੁਛ ਦੈ ਮੋਹਿ ਤਹਾਂ ਪਹੁੰਚਾਈਐ ਹੋ ਦਿਸ ਤੀਸਰੇ ਮੋਕੋ ਬਹੁਰ ਬੁਲਾਈਐ ਸੁਨ ਐਸੇ ਬਜ ਮੋਹਿ ਖਾਨ ਤਬ ਤਜਦੀਓ ਦਿਓ ਕਾਮ ਭੋਗਤਾ ਸੰਗ ਨ ਮੈਂ ਐਸੇ ਕਿਓ ਤਬ ਤੁਮਕੋ ਮੈਂ ਮਿਲੀ ਤਹਾਂ ਤੇ ਆਏ ਕਹਿ ਹੋ ਆਵ ਤੁਮ ਕਿਉ ਹੂੰ ਮੋ ਕੋ ਲਿਓ ਬਚਾਏ ਕਹਿ ਦੋਹਰਾ ਸੁਨ ਐਸੋ ਬਚ ਮੂਰ ਤਬ ਫੂਲ ਗਇਓ ਮੁਸਕਾਏ ਭੇਦ ਨਾ ਜਾਣਿਓ ਬਾਲਕੋ ਆਈ ਭਗਹਿ ਫੁਰਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 173ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤੇ ਅਪਜੂ ਭਈ ਮੋਕਲ ਗੜ ਮੋਕਲ ਨਿਰਪਾਰੋ ਪਿਤਰ ਮਾਤ ਪਛਮੂ ਜਿਆਰੋ ਸੁਰਤਾ ਦੇ ਤਿਹ ਸਦਾ ਭਨਿਜੈ ਜਾ ਸਭ ਰੂਪ ਕਮਨ ਤ੍ਰਿਯ ਦਿਜੈ ਆਪਨੋ ਤਮਨ ਸੁਹੰਬਰ ਬਨਾਇਓ ਸਭ ਭੂਪਨ ਕੋ ਬੋਲ ਪਠਾਇਓ ਕਾਸ਼ਟ ਦੁਰੈ ਜੋ ਹਿਆ ਚੜ ਆਵੈ ਸੋਈ ਰਾਜ ਸੁਤਾ ਕਹ ਪਾਵੈ ੜਿਲ ਸਤ ਗਾੜਨ ਕੋ ਬਲ ਜੋ ਨਰ ਕਰ ਮੈਂ ਤਰੈ ਕਾਸ਼ਟ ਤੁਰੈ ਹੋਇ ਸਵਾਰ ਤੁਰਤ ਇਹ ਮਗ ਪਰੈ ਲੀਕ ਬੜੀ ਲਹੁ ਬਿਨ ਕਰ ਥੂਏ ਜੋ ਕਰੈ ਹੋ ਸੋਈ ਨਿਰਪ ਬਰ ਆਜ ਆਨ ਹਮ ਕਉ ਬਰੈ ਜਹਾ ਪੇਰੋ ਸ਼ਾਹ ਤੋ ਤਹੀ ਖਬਰੈ ਗਈ ਅਚਰਜ ਕਥਾ ਸੁਨ ਮੋਨ ਸਭਾ ਸਭ ਹੀ ਪਈ ਤਬ ਹਜ਼ਰਤ ਤ੍ਰੀ ਐਸੇ ਬਚਨ ਸੁਨਾਇਓ ਹੋ ਹਜ਼ਰਤ ਕੋ ਬ੍ਰਹਮ ਸਭ ਹੀ ਤਬੈ ਮਿਟਾਇਓ ਦਰਬ ਜਰ ਲਈ ਮੰਗਾਏ ਬਰਉਤਾ ਕੋ ਸੁਕੀਆ ਨਹਿਰ ਖੋਦ ਬੇਰੀਆ ਕੋ ਬੋਲ ਤੁਰੰਗ ਲੀਏ ਲਹੋ ਦੀਰਗ ਟਟ ਲੀਕੈ ਕਾੜ ਬਨਾਏ ਕੈ ਹੋ ਜੀਤ ਆਪ ਲੈ ਦਈ ਹਜ਼ਰਤ ਹੈ ਜਾਏ ਕੈ ਇਤਿ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 174ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਭਜੂ ਦੋਹਰਾ ਗਜਨ ਦੇਵ ਰਾਜਾ ਬਡੋ ਗਜਨੀ ਕੋ ਨਰਪਾਲ ਕਮਲ ਕੁਰੰਗ ਸਾਰਸ ਲਜੈ ਲਖ ਤਿਹ ਨੈਣ ਵਿਸਾਲ ਤਹਾ ਦੁਰਗ ਦੁਰਗਮ ਬਡੋ ਤਹ ਪਹੁੰਚੈ ਕਹ ਕੌਣ ਜਉਨ ਚੰਦਰ ਕੀ ਨਾ ਪਰੈ ਚੀਟੀ ਕਰੈ ਨਾ ਗਉਣ ਚਉਪਈ ਚਪਲ ਕਲਾ ਇਕ ਰਾਜ ਦੁਲਾਰੀ ਸੂਰਜ ਲਖੀ ਚੰਦਰ ਨਾ ਨਿਹਾਰੀ ਜੋਵਨ ਦੇਵ ਅਦਕ ਤੇ ਸੋ ਹੈ ਖਾਗ ਮ੍ਰਿਗ ਜਛ ਭੁਜੰਗਨ ਮੋ ਹੈ ਦੋਰਾ ਜੋਵਨ ਖਾਂ ਤੇ ਦੁਰਗ ਕੋ ਘੇਰਾ ਕਿਉ ਬਨਾਏ ਕਿਉ ਨਾ ਸੋ ਟੂਟਤ ਪਇਓ ਸਭ ਕਰ ਰਹੇ ਉਪਾਏ ਚੌਬਈ ਜੋਬਨ ਖਾਂ ਤਹ ਵੀਰ ਬੁਲਾਏ ਬੈਠ ਬੈਠ ਕਰ ਮੰਤਰ ਪਕਾਏ ਕਮਨ ਉਪਾਏ ਆਜ ਹਾਂ ਕੀਜੈ ਜਾਤੇ ਦੁਰਗ ਤੋਰ ਕਰ ਦੀਜੈ ਬਲਵੰਡ ਖਾਨ ਸੈਨ ਸੰਗ ਲੀਓ ਤਮਨ ਦੁਰਗ ਪਰ ਹੱਲਾ ਕੀਓ ਗੜ ਕੇ ਲੋਗ ਤੀਰ ਤੇ ਜਾਈ ਮਾਰ ਮਾਰ ਕਰ ਕੂਕ ਸੁਨਾਈ ਗੋਲੀ ਅਦਕ ਦੁਰਗ ਤੇ ਛੂਟੀ ਬਹੁ ਸੂਰ ਮਨ ਮੁੰਡੀ ਫੂਟੀ ਗਿਰ ਗਰ ਗਏ ਵੀਰ ਰਣ ਮਾਹੀ ਤਨ ਮੈਂ ਰਹੀ ਲੈਕ ਸੁਦਨਾਹੀ ਭੁਜੰਗ ਚੰਦ ਕਹੂੰ ਬਾਜ ਜੂਜੇ ਕਹੂੰ ਰਾਜ ਮਾਰੇ ਕਹੂੰ ਤਾਜ ਬਾਜੀਨ ਕੇ ਸਾਜ ਡਾਰੇ ਕਿਤੇ ਛੋਰ ਛੇਕੇ ਕਿਤੇ ਛੈਲ ਮੋਰੇ ਕਿਤੇ ਛਤਰ ਧਾਰੀਨ ਕੇ ਛਤਰ ਤੋਰੇ ਲਗੇ ਜਵਾਨ ਗੋਲੀਨ ਕੇ ਖੇਤ ਜੂਜੇ ਚਲੇ ਭਾਜ ਕੇਤੇ ਨਹੀਂ ਜਾਤ ਬੂਜੇ ਪਰੇ ਲਾਜ ਕੇਤੇ ਖਟੀ ਕੋ ਢੂਕੇ ਚਹੂ ਔਰ ਤੇ ਮਾਰ ਹੀ ਮਾਰ ਕੂਕੇ ਚਹੂ ਔਰ ਗਾੜੇ ਗੜੈ ਘੇਰ ਆਏ ਖਟੀ ਖਾਨ ਕੋ ਪੇ ਲਿਏ ਸੈਨ ਧਾਏ ਹਿਤੇ ਸੂਰ ਸੋਹੈ ਉਤੈ ਵੈ ਬਿਰਾਜੈ ਮੰਡੇ ਕ੍ਰੋਧ ਕਹਿ ਕਹਿ ਨਹੀਂ ਪੈਗ ਭਾਜੈ ਦੋਹਰਾ ਛੋਰ ਖੇਤ ਪਗ ਨਾ ਟਰੇ ਫਿਰੇ ਸੂਰਮਾ ਚਾਏ ਦਸੋ ਦਿਸਨ ਗਾੜੇ ਗੜਹਿ ਘੇਰ ਲਿਓ ਭਟ ਆਏ ਭੁਜੰਗ ਛੰਦ ਕਿਤੇ ਗੋਲ ਗੋਲਾ ਮਹਾ ਬਵਨ ਛੋਰੇ ਕਿਤੇ ਗਰਭ ਧਾਰੀ ਨ ਕੇ ਗਰਭ ਤੋਰੇ ਪਰੀ ਮਾਰ ਭਾਰੀ ਕਹਾ ਲੋ ਬਖਾਨੋ ਉਡੀ ਜਾਨ ਮਾਖੀਰ ਕੀ ਮਾਖੀ ਮਾਨੋ ਦੋਹਰਾ ਬੱਜਰ ਬਾਣ ਪਏ ਵੀਰ ਲਰੇ ਰਨ ਮੰਡ ਲੱਗੀ ਤੁਪਕ ਕੀ ਔਰ ਵਿਖੈ ਜੂਝੇ ਖਾਂ ਬਲਵੰਡ ਚੌਬਈ ਬਲਵੰਡ ਖਾਂ ਜਬਰੀ ਰਨ ਜੂਝੇ ਔ ਪੜ ਮੁਏ ਜਾਤ ਨਹ ਬੂਝੇ ਭੱਜੇ ਸੁਟ ਆਵਤ ਪੈ ਤਾਹਾਂ ਜੋਬਨ ਖਾਨ ਖੇਤ ਮੈਂ ਜਹਾਂ ਦੋਹਰਾ ਬਲਵੰਡ ਖਾਂ ਕੋ ਸੁਨ ਮੁਏ ਸੰਕ ਰਹੇ ਸਭ ਸੂਰ ਬਿਨ ਸਿਆਰੇ ਸੀਤਲ ਪਏ ਖਾਏ ਜਨਕ ਕਪੂਰ ਅੜਿਲ ਚਪਲ ਕਲਾ ਜੋਗਨ ਖਾਂ ਜਵੈ ਨਿਹਾਰਿਓ ਗਿਰੀ ਤਰਨ ਮੁਰਛਾਏ ਕਾਮ ਸਰ ਮਾਰਿਓ ਪਤਰੀ ਲਿਖੀ ਬਨਾਏ ਬਿਸਿਗ ਸੋ ਬਾਂਧ ਕਰ ਹੋ ਦੀਨੋ ਧਨਜ ਚਲਾਏ ਧਨਕ ਦ੍ਰਿੜ ਸਾਂਧ ਕਰ ਸੁਨੋ ਕੋ ਅਰਜੂ ਆਪ ਜੋ ਤੁਮ ਮੋ ਕੋ ਬਰੋ ਤਉ ਮੈਂ ਦਿਉ ਬਤਾਏ ਰਾਜਗੜ ਕੋ ਕਰੋ ਪ੍ਰਥਮ ਵਿਹਾਇ ਮੋਸੋ ਕਰਬੋ ਠਹਿਰਾਈਐ ਹੋ ਤੈਸੀਐ ਪਤਿਆ ਸਰਸੋਂ ਬਾਂਧ ਚਲਾਈਐ ਵਿਆਹ ਕੁਰ ਤਾਸੋ ਕਰਬੋ ਠਹਿਰਾਇਓ ਵੈਸੀਐ ਪਤਿਆ ਸਰਸੋਂ ਬਾਂਧ ਬਗਾਇਓ ਗੜ ਗਾੜੇ ਕੇ ਮਾਝ ਪਰਿਓ ਸਰ ਜਾਏ ਕਰ ਹੋ ਨਿਰਖ ਅੰਕ ਤੇ ਹਨਾਰ ਲਿਓ ਲਾਏ ਕਰ ਦੋਹਰਾ ਵਿਸਕ ਚੋਂ ਮੀਤ ਕੋ ਪਤਿਆ ਲੀਨੇ ਸੰਗ ਆਂਖੈ ਅਤ ਨਿਰਮਲ ਪਈ ਨਿਰਖ ਦਵਾ ਕੋ ਅੰਗ ਚਪਲ ਕਲਾ ਸੋ ਜਬ ਕੁਾਰ ਵਿਆਹ ਬਦਿਓ ਸੁਖ ਪਾਏ ਵਹਿਸੈ ਸਰਸੋ ਬੋਰ ਲਿਖ ਪਤਿਆ ਦਈ ਚਲਾਏ ਚਉਪਈ ਪਤਿਆ ਬਿਖੈ ਇਹ ਲਿਖ ਡਾਰੋ ਸੁਨੋ ਕੁਾਰ ਜੂ ਬਚਨ ਹਮਾਰੋ ਪ੍ਰਥਮ ਵਾਰ ਬੰਦ ਇਹ ਕੀਜੈ ਤਾ ਪਾਛੇ ਯਾ ਗੜ ਕੋ ਲੀਜੈ ੜਿਲ ਦਸੋ ਦਸਨ ਘੇਰੋ ਯਾ ਗੜ ਕੋ ਡਾਰੀਐ ਹਿਆਂ ਤੇ ਜੋ ਨਰ ਨਿਕਸੈ ਤਾਇ ਸੰਘਾਰੀਐ ਆਵੈ ਜੋ ਜਨ ਪਾਸ ਬੰਦ ਤੇ ਕੀਜੀਐ ਹੋ ਬੋਰੋ ਦੁਰਗ ਛੁਰਾਏ ਛਿਨਕ ਮੌਲੀ ਜੀਐ ਦਸੋ ਦਿਸਨ ਤੇ ਗੜ ਕੋ ਘੇਰਾ ਡਾਰਿਓ ਜੋ ਜਨ ਤਾਹ ਤੇ ਨਿਕਸੈ ਤਾਇ ਸੰਘਾਰਿਓ ਖਾਨ ਪਾਨ ਸਭ ਬੰਦ ਪ੍ਰਥਮ ਤਾਕੋ ਕੀਓ ਹੋ ਬੋਰੋ ਦੁਰਗ ਛਿਨਾਏ ਛਿਨਕ ਭੀਤਰ ਲਿਓ ਲੀਨੋ ਦੁਰਗ ਛਨਾਏ ਗਜਨ ਸਾ ਘਾਇ ਕੈ ਲੈਓ ਖਵਾਰ ਕਹ ਜੀਤ ਪਰਮ ਸੁਖ ਪਾਏ ਕੈ ਭਾਂਤ ਭਾਂਤ ਰਤ ਕਰੀ ਪ੍ਰੇਮ ਉਪਜਾਏ ਕਰ ਹੋ ਲਵਟ ਲਵਟ ਤ੍ਰਿਯ ਗਈ ਸੋ ਕੀਨੇ ਭੂ ਭਾਰ ਚਾਉ ਪਈ ਐਸੀ ਪ੍ਰੀਤ ਦੋਨ ਕੇ ਪਈ ਅਬਲਾ ਔਰ ਬਿਸਰ ਸਭ ਗਈ ਏਕ ਨਾਰਿ ਹਸ ਬਚਨੋ ਚਾਰੋ ਬਡੋ ਮੂਰਖ ਇਹ ਰਾਵ ਹਮਾਰੋ ਜਿਨ ਤ੍ਰਿਏ ਪ੍ਰਥਮ ਪਿਤਾ ਕਹ ਕਾਇਓ ਬਹੁਰ ਆਪਨੋ ਰਾਜ ਗਵਾਇਓ ਤਾਸੋ ਮੂੜ ਪ੍ਰੀਤ ਉਪਜਾਈ ਨ੍ਰਿਪ ਕੀ ਨਿਕਟ ਮ੍ਰਿਤ ਜਨ ਆਈ ਪਿਤਾ ਹੰਤ ਜਿਹ ਲੱਗੀ ਨਾ ਬਾਰਾ ਤਿਹ ਆਗੇ ਕਿਆ ਨਾਥ ਵਿਚਾਰਾ ਜਿਨ ਤ੍ਰਿਏ ਆਪਨੋ ਰਾਜ ਗਵਾਇਓ ਤਾਸੋ ਮੂਰਖ ਨੇਹ ਲਗਾਇਓ ਦੋਹਰਾ ਜੋਬਨ ਖਾਂ ਸੁਨ ਏ ਬਚਨ ਮਨ ਮੈਂ ਰੋਸ ਵਢਾਏ ਬਡੋ ਮੁਨਾਰ ਉਸਾਰ ਤ੍ਰਿਏ ਤਾ ਮੈਂ ਦਈ ਚਿਨਾਏ ਇਤ ਸ੍ਰੀ ਚਿਤ੍ਰ ਵਿਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 175ਵਾਂ ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਅੜਿਲ ਜਗ ਬੰਦਨ ਇਕ ਸਾਹੋ ਵਡੋ ਸੋ ਬਖਾਨੀਐ ਅਪਰਮਾਨ ਧਨ ਜਾ ਕੇ ਧਾਮ ਪਰਮਾਨੀਐ ਮਤੀ ਸੋ ਵੀਰ ਤ੍ਰਿਆ ਸੋ ਤਾਹਿ ਭਨਿਜੀਐ ਹੋ ਸਾਸਿ ਕਉ ਜਾ ਕੀ ਪ੍ਰਭਾ ਬਦਨ ਕੀ ਦੀਜੀਐ ਚਉਪਈ ਤਾਕੋ ਨਾਥ ਵਿਲਾਇਤ ਗਇਓ ਆਵਤ ਮੱਦਰ ਦੇਸ ਨਹਿ ਭਇਓ ਲਿਖ ਪਤਿਆ ਅਵਲਾ ਬਹੁ ਹਾਰੀ ਨਿਜ ਪਦ ਕੀ ਨਹਿ ਪ੍ਰਭਾ ਨਿਹਾਰੀ ਤਿਨ ਤ੍ਰਿਏ ਅਦ ਕੋ ਪਾਏ ਬਨਾਏ ਤਾਹ ਰਹਿ ਨਾਥ ਨਹਿ ਆਏ ਲਾਲ ਮਿਲੇ ਬਿਨ ਬਾਲ ਕੁਲਾਈ ਸਭ ਧਨ ਲੈ ਸੰਗ ਤਹੀ ਸਿਧਾਈ ਚੰਦਰਪਾਨ ਭਾਨ ਜਾਟੂ ਵਡਹਾਇਓ ਲੂਟਨ ਮਾਲ ਬਾਲ ਕੋ ਆਇਓ ਜੋ ਕਰ ਚੜਿਓ ਛੀਨ ਸਭ ਲੀਨੋ ਰੰਚ ਕੰਚ ਤੇਰਾ ਨਾ ਦੀਨੋ ਭੁਜੰਗ ਚੰਦ ਜਵੈ ਮਾਰ ਕੋ ਲੂਟ ਕਹਿ ਕਹਿ ਸਿਧਾਏ ਤਵੈ ਕੂਕ ਕਹਿ ਨਾਰ ਬੈਨ ਜੋ ਸੁਨਾਏ ਸੁਨੋ ਬੈਨ ਭਾਈ ਇਹ ਕਾਜ ਕੀ ਜੋ ਰਹੋ ਹਾਂ ਨਹੀਂ ਦੂਰ ਕੋ ਪੈਣ ਲੀ ਜੋ ਚੋਪਈ ਜੋ ਇਹ ਬਾਤ ਨਾਥ ਸੁਣ ਲੈ ਹੈ ਤਉ ਤੇ ਜਾਨ ਏਕ ਨੈ ਦਹਿ ਹੈ ਹੈ ਛੀਨ ਤਰੇ ਕੇ ਕੋਰਾ ਤੁਮਰੋ ਰਹੋ ਜੀਵ ਜਗ ਥੋਰਾ ਇਨ ਇਹ ਬਾਤ ਚਿਤ ਨਹਿ ਆਨੀ ਮੂਰਤਿਆ ਬਰ ਰਾਤ ਪਛਾਨੀ ਯਾ ਕੋ ਨਾਥ ਹਮਰ ਕਾ ਕਰਿ ਹੈ ਸਾ ਸਵਾਰ ਕੋ ਏਕ ਸੰਗ ਰਿਹਾ ਲੂੜ ਸਗਲ ਧਨ ਜਵੈ ਸਿਧਾਏ ਤਬ ਅਬਲਾ ਨਰ ਵਸਤਰ ਬਨਾਏ ਕਟ ਕਸ ਕਿਰਪਾਨ ਤੀਏ ਲੀਨੀ ਕਸਿਸ ਕਮਾਨ ਕਰੈ ਰੀ ਕੀਨੀ ਅਰਨ ਤੁਰੰਗ ਰੂੜ ਤਪਈ ਪਵਨ ਗਮਨ ਤੇ ਸੀਖਿਰ ਸਿਧਈ ਜੈ ਸਵਾਰ ਤ੍ਰਿਏ ਸਹੰਸ ਕਾਰੋ ਕੈ ਧਨ ਦੇਹੋ ਕੇ ਸ਼ਸਤਰ ਸੰਭਾਰੋ ਸਭ ਹਿਰ ਕੋ ਬੈਣ ਸੁਨ ਕੀਨੋ ਤਾ ਕੋ ਅਧਿਕ ਗਾਰੀਨ ਦੀਨੋ ਤੋ ਤੇ ਮੂੜ ਕਹਾ ਹਮ ਡਰ ਹੈ ਸਾਹ ਸਵਾਰ ਏਕਲ ਤੇ ਟਰ ਹੈ ਗੈ ਧਨ ਹਾਥ ਕੋਪ ਤ੍ਰਿਏ ਭਰੀ ਤੁਰੈ ਤਵਾਏ ਉਠਣੀ ਕਰੀ ਏਕ ਵਿਸਿਕ ਕਰ ਕੋਪ ਚੱਲਿਓ 20 ਜਵਾਨ ਵਿੱਚ ਹੋਇ ਕਰ ਗਇਓ ਬਹੁਰ ਤਾਨ ਧਨ ਬਾਣ ਚਲਾਇਓ ਤਬ ਹੀ 20 ਘੋਰੀਆਂ ਘਾਇਓ ਏਕ ਹੈ ਬਾਰ ਪ੍ਰਾਨ ਬਿਨ ਭੈ ਗਿਰ ਗਿਰ ਮਨੋ ਮੁਨਾਰ ਆ ਗਏ ਤੀਜੀ ਬੌਰੂ ਉਠਵਨੀ ਕਰੀ ਛੋਟਿਓ ਬਾਨ ਨੈਕ ਨਹ ਡਰੀ ਤੀਸ ਵੀਰ ਇੱਕ ਬਾਰ ਬਿਦਾਰੇ ਮਾਨੋ ਪਵਨ ਪੱਤਰ ਸੇ ਝਾਰੇ ਏਕ ਬਾਣ ਜਬ ਬਾਲ ਪ੍ਰਹਾਰ ਹੈ 20 30 ਛਿਤ ਪੈ ਭਟ ਡਾਰੈ ਚਪਲ ਤੁਰੈ ਤ੍ਰੀ ਆਵੈ ਏ ਕਾਇ ਕਾਇਤਨ ਲਗਨ ਨਾ ਪਾਵੈ ਜਾਲਮੋ ਜਨਕ ਕੰਗੇਰੀ ਚਮਕੈ ਬੈ ਮਨੋ ਦਾਮਨੀ ਦਮਕੈ ਏਕੈ ਬਾਣ 20 ਭਟ ਗਿਰੇ ਬਖਤਰ ਰਹੇ ਨਾ ਜੇ ਬਾਂਜਰੇ ਅੜਿਲ ਬਹੁਰ ਕ੍ਰੋਧ ਕਰ ਬਾਰ ਇਕ ਬਾਣ ਪ੍ਰਹਾਰਿਓ 20 ਬਾਜ ਵਿੱਚ ਕਰ ਵੈ ਬਾਣ ਪਧਾਰਿਓ ਤਰ ਆਏ ਛਿਤ ਮਾਹਿ ਸੁਭਟ ਬਿਨ ਸੁਧ ਭੈ ਹੋ ਆਏ ਜਗਤ ਨਾ ਮਾਂਝ ਨਾ ਨਿਜ ਜਨਨੀ ਜੈ ਸਾਹਸ ਸੂਰਮਾ ਜਬ ਤ੍ਰਿਏ ਦੀਏ ਸੰਘਾਰ ਕੈ ਚੰਦਰ ਪਾਣ ਦਿਸ ਭਰਿਓ ਸੋ ਤਿਨੈ ਨਿਹਾਰ ਕੈ ਚਾਪ ਕੁਮਾਰ ਤੁਰੰਗ ਤੁਰੰਤ ਤਵਾਇਓ ਹੋ ਤ੍ਰਿਏ ਤੇ ਹਨਿਓ ਨਬਾਨ ਬਾਣ ਤੁਰੰਗਹਿ ਘਾਇਓ ਜੀਤ ਜੀਤ ਕਰ ਬਾਲ ਸੂਰਮਾ ਵਸ ਗਏ ਸਭ ਸੂਰਨ ਕੇ ਸੀਸ ਸਕਰ ਭੁਖਚਾ ਦੇ ਜਹਾਂ ਤੇ ਧਨ ਲੈ ਗਏ ਤਜੇ ਤਹ ਆਏ ਕੈ ਹੋ ਤੁਮਲ ਜੁਧ ਕਰ ਨਾਰ ਚਰਿਤਰ ਦਿਖਾਏ ਕੈ ਏਕ ਸਦਨ ਤੇ ਛੋਰ ਤੁਰੈ ਤਾ ਕੋ ਦਿਓ ਚੰਦਰ ਭਾਣ ਜਾਟੂ ਕੋ ਕਰ ਆਪਨੋ ਲਿਓ ਛੋਰ ਬ੍ਰਿਤ ਕੋ ਤੁਰਤਵੈ ਤਿਨ ਤਿਆਗਿਓ ਹੋ ਸ੍ਰੀ ਜਤਪਤ ਕੇ ਜਾਪ ਵਿਖੈ ਅਨੁਰਾਗਿਓ ਦੋਹਰਾ ਚੰਦਰਪਾਨ ਕੋ ਜੀਤ ਕਰ ਤਾਤੇ ਕਿਓ ਭਿਆਨ ਜਹਾਂ ਆਪਨੋ ਪਤ ਹਿਤੋ ਤਹਾਂ ਗਈ ਰੁਚਮਾਨ ਚਉਪਈ ਦੋ ਕਰ ਨਾਰ ਤਿਨ ਕੀਨੋ ਸਭ ਹੀ ਜੀਤ ਬੈਰੀਆਂ ਲੀਨੋ ਬੋਰੋ ਮਿਲੀ ਨਾਥ ਸੋ ਜਾਈ ਪੀ ਕੋ ਮਦਰ ਦੇਸ ਲੈ ਆਈ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 176 ਮੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ